ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਵਿਦਵਾਨ ਬਨਾਮ ਸੰਤ ਸੁਖਵਿੰਦਰ ਸਿੰਘ ਸਭਰਾ ਨੇ ਆਪਣੀ ਕਿਤਾਬ ਸੰਤਾਂ ਦੇ ਕੌਤਕ ਭਾਗ ਪਹਿਲਾ ਪੰਨਾ 9 ਵਿੱਚ ਵਿਦਵਾਨਾਂ ਦੀ ਬੜੀ ਤਾਰੀਫ ਕੀਤੀ ਹੈ ਉਹ ਵਿਦਵਾਨ ਜਿਹੜੇ ਚੁੰਚ ਗਿਆਨੀ ਹਨ ਪਰ ਸੁਖਵਿੰਦਰ ਸਿੰਘ ਸਭਰਾ ਨੇ ਉਹਨਾਂ ਨੂੰ ਵਿਦਵਾਨ ਮੰਨਿਆ ਹੈ ਉਹਨਾਂ ਦੀ ਬੜੀ ਤਾਰੀਫ ਕੀਤੀ ਅਤੇ ਅਨਪੜ ਸੰਤਾਂ ਨੂੰ ਭੰਡਿਆ ਹੈ ਇਸ ਅਨੁਸਾਰ ਜਦ ਮਹਾਤਮਾ ਗਾਂਧੀ ਨੇ ਕਲਗੀ ਧਰਮ ਮਹਾਰਾਜ ਨੂੰ ਭੁੱਲੜ ਦੇਸ਼ ਭਗਤ ਕਿਹਾ ਸੀ ਤਾਂ ਕਿਸੇ ਸੰਤ ਨੇ ਇਸ ਦਾ ਜਵਾਬ ਨਹੀਂ ਦਿੱਤਾ ਪਰ ਪ੍ਰਿੰਸੀਪਲ ਗੰਗਾ ਸਿੰਘ ਜੀ ਜੋ ਕਿ ਬਹੁਤ ਵਿਦਵਾਨ ਸੀ ਕੇਵਲ ਉਸਨੇ ਹੀ ਮਹਾਤਮਾ ਗਾਂਧੀ ਜੀ ਨੂੰ ਆਪਣੀਆਂ ਦਲੀਲਾਂ ਦੇ ਕੇ ਮੁਆਫੀ ਮੰਗਣ ਲਈ ਮਜਬੂਰ ਕੀਤਾ ਸਭਨਾਂ ਦੀ ਇਹ ਟਿੱਪਣੀ ਕੋਰਾ ਝੂਠ ਹੈ ਇਸ ਦੀ ਪ੍ਰੋੜਤਾ ਲਿਖਤੀ ਰੂਪ ਵਿੱਚ ਕਿਤੇ ਨਹੀਂ ਮਿਲਦੀ ਨਾਲ ਹੀ ਇਸ ਨੇ ਜੋ ਮਹਾਨ ਵਿਦਵਾਨਾਂ ਦੇ ਨਾਮ ਆਪਣੀ ਕਿਤਾਬ ਵਿੱਚ ਦਿੱਤੇ ਹਨ ਉਹ ਹਨ ਗੁਰਬਖਸ਼ ਸਿੰਘ ਕਾਲਾ ਫਗਾਨਾ ਕੰਧਾਰੀ ਸਾਹਿਬ ਇੰਦਰ ਸਿੰਘ ਘੱਗਾ ਆਦ ਇਹਨਾਂ ਤੋਂ ਇਲਾਵਾ ਹੋਰ ਕਿਸੇ ਨੂੰ ਉਹ ਵਿਦਵਾਨ ਹੀ ਨਹੀਂ ਮੰਨਦਾ ਅੱਜ ਅਸੀਂ ਇਸੇ ਗੱਲ ਦਾ ਨਿਰਣਾ ਕਰਾਂਗੇ ਕਿ ਵਿਦਵਾਨ ਜਾਂ ਭਗਤ ਅਤੇ ਸੰਤ ਗੁਰਮਤ ਅਨੁਸਾਰ ਕੌਣ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੈ ਭਗਤ ਰਵਿਦਾਸ ਜੀ ਨੇ ਪਰਮਾਰਥ ਦੇ ਰਸਤੇ ਵਿੱਚ ਪੈਣ ਵਾਲੀਆਂ ਵੱਡੀਆਂ ਅਟਕਾਰਾਂ ਇੰਜ ਦਸੀਆਂ ਹਨ ਹਮ ਬੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਿਆਸੀ ਗੁਨੀ ਗਿਆਨੀ ਸੂਰ ਹਮ ਦਾਤੇ ਇਹ ਬੁੱਧ ਕਬੇ ਨ ਨਾਸੀ ਕਹਿ ਰਵਿਦਾਸ ਸਭੈ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੇ ਮੋਹੇ ਆਧਾਰ ਨਾਮ ਨਰੈਣ ਜੀਵਨ ਪ੍ਰਾਨ ਧਨ ਮੋਰੇ ਅੰਗ 974 ਇਸ ਦੇ ਅਰਥ ਹਨ ਮੈਂ ਵੱਡਾ ਕਵੀ ਹਾਂ ਉੱਚੀ ਕੁਲ ਦਾ ਹਾਂ ਮੈਂ ਪੰਡਤ ਹਾਂ ਮੈਂ ਜੋਗੀ ਸੰਨਿਆਸੀ ਹਾਂ ਮੈਂ ਬੜਾ ਗੁਣੀ ਸੂਰਮਾ ਅਤੇ ਦਾਨ ਕਰਨ ਵਾਲਾ ਦਾਤਾ ਹਾਂ ਮਨ ਵਿੱਚੋਂ ਇਹ ਗੱਲਾਂ ਨਿਕਲਦੀਆਂ ਹੀ ਨਹੀਂ ਭਗਤ ਜੀ ਆਖਦੇ ਹਨ ਕਿ ਮੈਂ ਸਭ ਨੂੰ ਦੱਸਦਾ ਹਾਂ ਕਿ ਸਾਰੇ ਇਹਨਾਂ ਗੱਲਾਂ ਵਿੱਚ ਫਸੇ ਹਨ ਜੋ ਮਰਜ਼ੀ ਆਖੋ ਕਦੇ ਨਹੀਂ ਸਮਝਣਗੇ ਅਤੇ ਪਾਗਲਾ ਵਾਂਗ ਭੁੱਲੇ ਫਿਰਦੇ ਹਨ ਨਾਲ ਹੀ ਭਗਤ ਜੀ ਦੱਸਦੇ ਹਨ ਕਿ ਮੈਂ ਇਹਨਾਂ ਗੱਲਾਂ ਵਿੱਚ ਨਹੀਂ ਫਸਦਾ ਮੈਂ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ ਇਹੀ ਮੇਰਾ ਪ੍ਰਾਣ ਹੈ ਇਹੀ ਮੇਰੇ ਲਈ ਅਸਲੀ ਤਨ ਹੈ ਇਸੇ ਗੱਲ ਨੂੰ ਅੱਗੇ ਭਗਤ ਜੀ ਗੱਜ ਵੱਜ ਕੇ ਆਖਦੇ ਹਨ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਅੰਗ 858 ਵਿਦਵਾਨ ਸੂਰਮੇ ਛਤਰਪਤੀ ਰਾਜਾ ਕੋਈ ਭਗਤ ਦੀ ਬਰਾਬਰੀ ਨਹੀਂ ਕਰ ਸਕਦਾ ਪਰ ਕਾਮਰੇਡ ਸੁਖਵਿੰਦਰ ਸਿੰਘ ਦਾ ਕੋਸ਼ ਆਖਦਾ ਹੈ ਕਿ ਵਿਦਵਾਨ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਭਗਤ ਰਵਿਦਾਸ ਜੀ ਕਬੀਰ ਸਾਹਿਬ ਸੈਣ ਜੀ ਧੰਨਾ ਜੀ ਸਦਨਾ ਜੀ ਆਦੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਕੋਈ ਵਿਦਵਾਨ ਨਹੀਂ ਸੀ ਕਿਸੇ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਨਹੀਂ ਕੀਤੀ ਸੀ ਕਹਿ ਨਹੀਂ ਸਕਦੇ ਕਿ ਭਾਈ ਸਬਰਾ ਇਹਨਾਂ ਨੂੰ ਮਾਨਤਾ ਦੇਵੇਗਾ ਜਾਂ ਨਹੀਂ ਦੇਵੇਗਾ ਕਾਰਨ ਇਹ ਹੈ ਕਿ ਵਿਦਵਾਨ ਲੈਕਚਰ ਦਿੰਦਾ ਹੈ ਕਿ ਸੇਬ ਬੜਾ ਉੱਤਮ ਫਲ ਹੈ ਇਸ ਵਿੱਚ ਆਹਾ ਆਹਾ ਤਤ ਅਤੇ ਖਣਿਜ ਪਦਾਰਥ ਹੁੰਦੇ ਹਨ ਇਹ ਫਲਾਣੇ ਫਣਾਣੇ ਰੋਗਾਂ ਲਈ ਗੁਣਕਾਰੀ ਹੈ ਇਤਿਆਦ ਵਿਦਵਾਨ ਕਿਵੇਂ ਲੈਕਚਰ ਦਿੰਦਾ ਹੈ ਖਾਂਦਾ ਨਹੀਂ ਇਸ ਲਈ ਜਿਹੋ ਜਿਹਾ ਹੈ ਉਹੀ ਰਹਿੰਦਾ ਹੈ ਪਰ ਭਗਤ ਜਨ ਸੇਬ ਖਾਂਦੇ ਹਨ ਅਤੇ ਪਰਹੇਜ਼ ਰੱਖਦੇ ਹਨ ਇਸ ਲਈ ਆਰੋਗ ਰਹਿੰਦੇ ਹਨ ਪਿਛਲੇ ਸਮੇਂ ਵਿੱਚ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਆਦੀ ਵਿਦਵਾਨ ਵੀ ਸਨ ਅਤੇ ਭਗਤ ਵੀ ਸਨ ਇਸ ਲਈ ਸੰਸਾਰ ਤੇ ਆਪਣਾ ਨਾਮ ਅਤੇ ਅਮਿਟ ਪੈੜ ਛੱਡ ਗਏ ਪਿਛਲੀ ਸਦੀ ਵਿੱਚ ਭਾਈ ਵੀਰ ਸਿੰਘ ਜੀ ਜੋਧ ਸਿੰਘ ਜੀ ਗਿਆਨੀ ਦਿੱਤ ਸਿੰਘ ਜੀ ਅਤੇ ਹੋਰ ਅਨੇਕਾਂ ਭਗਤੀ ਅਤੇ ਗਿਆਨ ਵਿੱਚ ਸ਼ਰਸਾਰ ਹੋ ਕੇ ਪੰਥ ਦੀ ਵਡਮੂਲੀ ਸੇਵਾ ਕਰਕੇ ਜਨਮ ਸਫਲਾ ਕਰ ਗਏ ਤੇ ਕੁਝ ਕਰ ਰਹੇ ਹਨ ਅਤੇ ਕਰਦੇ ਰਹਿਣਗੇ ਸੁਖਵਿੰਦਰ ਸਿੰਘ ਸਭਰਾ ਦੀ ਜਿੰਨੀ ਛੋਟੀ ਉਮਰ ਹੈ ਓਨੀ ਹੀ ਛੋਟੀ ਅਕਲ ਦਾ ਮਾਲਕ ਹੈ ਇਹ ਸਮਝਦਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਭ ਨੂੰ ਬੇਵਕੂਫ ਬਣਾ ਲਵੇਗਾ ਇਹ ਇਸ ਦੀ ਮੂਰਖਤਾ ਹੈ ਕੌਣ ਨਹੀਂ ਜਾਣਦਾ ਕਿ ਜਿਸ ਵਿਦਵਾਨ ਦੀ ਇਸਨੇ ਵਡਿਆਈ ਕੀਤੀ ਹੈ ਜਦ ਵਲੈਤ ਗਿਆ ਸੀ ਤਾਂ ਗੋਰੀ ਮੀਮ ਦੇ ਜਾਲ ਵਿੱਚ ਫਸ ਕੇ ਉਸ ਦਾ ਦਿਲ ਜਿੱਤਣ ਲਈ ਕੇਸ ਕਟਾ ਦਿੱਤੇ ਸਨ ਪਰ ਕੇਸ ਕਟਵਾਉਣ ਪਿੱਛੋਂ ਗੋਰੀ ਮੇਮ ਨੇ ਵੀ ਦੁਰਕਾਰ ਦਿੱਤਾ ਕਿ ਮੈਂ ਤਾਂ ਤੈਨੂੰ ਤੇਰੇ ਕੇਸਾਂ 'ਚੋਂ ਹਜ਼ਰਤ ਈਸਾ ਜੀ ਦਿਸਦੇ ਸਨ ਇਸ ਲਈ ਤੈਨੂੰ ਪਿਆਰ ਕਰਦੀ ਸਾਂ ਜਦ ਤੂੰ ਕੇਸ ਹੀ ਕਟਵਾ ਦਿੱਤੇ ਮੈਂ ਤੇਰੇ ਤੋਂ ਕੀ ਲੈਣਾ ਹੈ ਧੋਬੀ ਦਾ ਕੁੱਤਾ ਨਾ ਘਰਦਾ ਨਾ ਘਟਦਾ ਪਰ ਉਹ ਵਿਦਵਾਨ ਵਿਦਵਾਨ ਹੁੰਦਿਆਂ ਹੋਇਆਂ ਵੀ ਉਸ ਦੇ ਅੰਦਰ ਸਿੱਖੀ ਵਸਦੀ ਸੀ ਇਸ ਲਈ ਪੰਜ ਪਿਆਰਿਆਂ ਕੋਲੇ ਪੇਸ਼ ਹੋ ਕੇ ਭੁੱਲ ਮੰਨੀ ਤਨਖਾਹ ਲਵਾ ਕੇ ਅੰਮ੍ਰਿਤ ਛਕਿਆ ਅਤੇ ਫਿਰ ਖਾਲਸਾ ਪੰਥ ਦਾ ਅੰਗ ਬਣ ਕੇ ਪੰਥ ਦੀ ਸੇਵਾ ਨਾਲ ਨਾਮ ਕਮਾ ਗਿਆ ਸੁਖਵਿੰਦਰ ਸਿੰਘ ਸਬਰਾ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਪ੍ਰਿੰਸੀਪਲ ਗੰਗਾ ਸਿੰਘ ਗਿਆਨੀ ਦਿੱਤ ਸਿੰਘ ਅਤੇ ਹੋਰ ਉਸ ਵੇਲੇ ਦੇ ਵਿਦਵਾਨ ਸ਼੍ਰੀ ਦਸਮ ਗ੍ਰੰਥ ਨੂੰ ਗੁਰੂਕ੍ਰਿਤ ਮੰਨਦੇ ਸਨ ਜੇ ਇਸ ਨੂੰ ਇਹ ਗੱਲ ਦਾ ਪਤਾ ਹੁੰਦਾ ਤਾਂ ਕਦੇ ਵੀ ਪ੍ਰਿੰਸੀਪਲ ਗੰਗਾ ਸਿੰਘ ਦੀ ਤਾਰੀਫ ਨਾ ਕਰਦਾ ਦੂਸਰੇ ਪਾਸੇ ਹੁਣ ਕਾਲਾ ਅਫਗਾਨਾ ਅਤੇ ਜੁਗਿੰਦਰ ਸਿੰਘ ਜੀ ਕਾਮਰੇਡ ਜੋ ਨਾ ਵਿਦਵਾਨ ਹਨ ਨਾ ਭਗਤ ਹਨ ਸਿੱਖੀ ਇਹਨਾਂ ਦੇ ਕਿਤੇ ਨੇੜ ਦੀ ਨਹੀਂ ਨਿਕਲੀ ਇਸ ਲਈ ਇਹ ਪੰਥ ਨੂੰ ਅਤੇ ਅਕਾਲ ਤਖਤ ਨੂੰ ਚੈਲੰਜ ਕਰਦੇ ਹਨ ਜਿਸ ਦਿਨ ਗੁਰੂ ਬਾਬੇ ਦਾ ਗੁਪਤ ਸਲੋਤਰ ਫਿਰ ਗਿਆ ਅਕਲ ਆ ਗਈ ਤਾਂ ਪੰਥ ਸਾਹਮਣੇ ਪੇਸ਼ ਹੋ ਜਾਣਗੇ ਨਹੀਂ ਤਾਂ ਫਿਰ ਸਤਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰੇ ਦਿਸਨ ਧਰਤ ਅਸਮਾਨ ਨਾ ਝੱਲਈ ਵਿੱਚ ਵਿਸ਼ਟਾ ਪਏ ਪਚਨ ਅੰਗ 233 ਵਾਲੀ ਗੱਲ ਹੋਵੇਗੀ ਸਭਰਾ ਕਹਿੰਦਾ ਹੈ ਹੋਰ ਕਿਸੇ ਵਿਦਵਾਨ ਨੇ ਪੰਥ ਵਿਰੋਧੀ ਤਾਕਤਾਂ ਦਾ ਮੁਕਾਬਲਾ ਨਹੀਂ ਕੀਤਾ ਜੁਮਾ ਜੁਮਾ 8 ਦਿਨ ਦੀ ਉਮਰ ਵਾਲੇ ਸਮਰਾਂ ਨੂੰ ਕੀ ਪਤਾ ਹੈ ਭਾਈ ਵੀਰ ਸਿੰਘ ਜੀ ਵਰਗੇ ਕਿਹੜੇ ਕਿਹੜੇ ਵਿਦਵਾਨਾਂ ਨੇ ਇਸ ਮਾਮਲੇ ਵਿੱਚ ਪੰਥ ਦੀ ਸੇਵਾ ਕੀਤੀ ਹੈ ਜਦ ਆਰੀਆ ਸਮਾਜੀਆਂ ਨੇ ਪੰਜਾਬੀ ਬੋਲੀ ਲਈ ਕੂਰ ਪ੍ਰਚਾਰ ਕੀਤਾ ਤਾਂ ਪੰਡਿਤ ਕਰਤਾਰ ਸਿੰਘ ਦਾਖਾ ਨੇ ਇਹਨਾਂ ਨੂੰ ਚੈਲੰਜ ਕੀਤਾ ਅਤੇ ਕਵਿਤਾਵਾਂ ਲਿਖੀਆਂ ਮਾਸੀ ਦਾ ਮੰਮਾ ਮੰਗਦੇ ਹੋ ਮਾਂ ਪੈਰਾਂ ਦੇ ਵਿੱਚ ਰੋਲੀ ਹੈ ਤੁਸੀਂ ਦੱਸੋ ਆਪ ਮਹਾਸ਼ਾ ਜੀ ਇਹ ਰਾਣੀ ਹੈ ਕੀ ਗੋਲੀ ਹੈ ਦਾਖਾ ਪਿੰਡ ਮਸ਼ਹੂਰ ਹੀ ਪਹਿਲਾਂ ਪੰਡਿਤ ਕਰਤਾਰ ਸਿੰਘ ਕਰਕੇ ਸੀ ਪਿੱਛੋਂ ਜਰਨਲ ਸੰਤ ਸਿੰਘ ਕਰਕੇ ਹੋਇਆ ਹੈ ਅੱਜ ਦੇ ਅਖੌਤੀ ਵਿਦਵਾਨਾਂ ਦਾ ਹਾਲ ਕਿਸੇ ਕੋਲੋਂ ਛੁਪਿਆ ਨਹੀਂ ਨਾ ਸ਼ਕਲ ਸਿੱਖੀ ਵਾਲੀ ਨਾ ਅਕਲ ਸਿੱਖੀ ਵਾਲੀ ਅਨੇਕਾਂ ਐਸੇ ਵਿਦਵਾਨ ਹਨ ਜੋ ਸਿੱਖੀ ਬਾਰੇ ਲੇਖ ਲਿਖ ਕੇ ਸਿੱਖਾਂ ਨੂੰ ਸਿੱਖ ਬਣਨ ਦਾ ਢੰਗ ਦੱਸਦੇ ਹਨ ਪਰ ਆਪਣਾ ਮੂੰਹ ਸਿਰ ਸਫਾ ਚਟ ਹੈ ਕੇਸ ਹਨ ਤਾਂ ਦਾੜੀਆਂ ਕੱਟੀਆਂ ਹੋਈਆਂ ਹਨ ਰੋਜ਼ दारू ਦੀ ਇੱਕ ਬੋਤਲ ਪੀਂਦੇ ਹਨ ਖੁਸ਼ਵੰਤ ਖੁਸ਼ਵੰਤ ਸਿੰਘ ਵਰਗੇ ਸਿੱਖੀ ਸ਼ਕਲ ਵਾਲੇ ਵਿਦਵਾਨ ਨੇ ਹੀ ਸਿੱਖਾਂ ਤੇ ਚੁਟਕਲੇ ਲਿਖੇ ਹਨ ਜਿਨ੍ਹਾਂ ਨੂੰ ਅਨਮਤੀਏ ਵਰਤ ਕੇ ਆਖਦੇ ਹਨ ਕਿ ਆਪਕੇ ਭਾਈ ਨੇ ਹੀ ਲਿਖੇ ਹੈ ਜਿਹੜੇ ਸਾਬਤ ਸੂਰਤ ਵਾਲੇ ਯੂਨੀਵਰਸਿਟੀਆਂ ਦੇ ਅਖੌਤੀ ਸਿੱਖ ਵਿਦਵਾਨ ਦਿਖਦੇ ਹਨ ਕੁਝ ਕੁ ਨੂੰ ਛੱਡ ਕੇ ਬਾਕੀ ਸਭ ਕਾਮਰੇਡੀ ਰੰਗਣ ਵਿੱਚ ਰੰਗੇ ਹੋਏ ਹਨ ਪਿੱਛੇ ਜੇ ਇਹਨਾਂ ਦਾ ਇੱਕ ਜਥਾ ਪਾਕਿਸਤਾਨ ਗਿਆ ਇਹਨਾਂ ਤੋਂ ਸਿੱਖੀ ਬਾਰੇ ਕੁਝ ਪ੍ਰਸ਼ਨ ਪੁੱਛੇ ਗਏ ਤਾਂ ਇਹ ਜਵਾਬ ਨਾ ਦੇ ਸਕੇ ਅਖਬਾਰਾਂ ਵਿੱਚ ਸਭ ਕੁਝ ਆ ਚੁੱਕਾ ਹੈ ਮਈ 2006 ਵਿੱਚ ਮੁਕਤਸਰ ਸਾਹਿਬ ਮੁਕਤਿਆਂ ਦੀ ਸ਼ਤਾਬਦੀ ਦੇ ਸਬੰਧ ਵਿੱਚ ਕਰਵਾਏ ਗਏ ਸੈਮੀਨਾਰ ਵਿੱਚ 20-25 ਵਿਦਵਾਨ ਯੂਨੀਵਰਸਿਟੀਆਂ ਦੇ ਡਾਕਟਰ ਜੋ ਕੜੀ ਘੋਲ ਕੇ ਆਏ ਹਨ ਉਹ ਅਸੀਂ ਅੱਖੀ ਦਿੱਤੀ ਹੈ ਖਾਲਸਾ ਖੰਡੇ ਧਾਰ ਮਾਸਿਕ ਦੇ ਜੁਲਾਈ ਦੇ ਪੱਤਰ ਵਿੱਚ 2006 ਵਿੱਚ ਭਗਤ ਸਿੰਘ ਦੀ ਸੋਚ ਦੇ ਸਰਲੇਖ ਹੇਠ ਇਹ ਗੱਲ ਛਪ ਚੁੱਕੀ ਹੈ ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਵਾਈਸ ਚਾਂਸਲਰ ਜੀ ਸਿੱਖਾਂ ਦੇ ਪੈਸਿਆਂ ਨਾਲ ਬਣੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਹਨ ਪਰ ਬਲਾਤਕਾਰ ਅਤੇ ਰਿਸ਼ਵਤ ਦੇ ਕੇਸ ਵਿੱਚ ਕਚਹਿਰੀਆਂ ਦੇ ਚੱਕਰ ਕੱਟ ਰਹੇ ਹਨ ਅਤੇ ਅਕਾਲ ਤਖਤ ਦੇ ਬਰਖਲਾਫ ਸਭ ਤੋਂ ਜ਼ਿਆਦਾ ਇਹਨਾਂ ਨੇ ਹੀ ਲਿਖਿਆ ਇੱਕ ਹੋਰ ਵਿਦਵਾਨ ਜਿਸ ਨੇ ਬੜੀਆਂ ਕਿਤਾਬਾਂ ਲਿਖੀਆਂ ਹਨ ਅੱਜ ਕੱਲ ਅਮਰੀਕਾ ਹੈ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੂੰ ਰਣਧੀਰ ਸਿੰਘ ਇਹ ਲਿਖਦਾ ਹੈ ਪਿੱਛੇ ਜੇ ਅਮਰੀਕਾ ਵਿੱਚ ਸਿੰਘ ਸਾਹਿਬ ਹਰਭਜਨ ਸਿੰਘ ਜੋਗੀ ਦੇ ਸੱਦੇ ਤੇ ਐਸਪੋ ਕੋਲ ਪਹੁੰਚੇ ਕੁਦਰਤੀ ਇੱਕ ਗੁਰਮੁਖ ਪਿਆਰੇ ਡਾਇਰੈਕਟਰ ਜਨਰਲ ਪੁਲਿਸ ਵੀ ਪਹੁੰਚੇ ਹੋਏ ਸਨ ਹੁਣ ਡੀਜੀਪੀ ਤੋਂ ਕਿਹੜੀ ਗੱਲ ਛੁਪੀ ਰਹਿ ਸਕਦੀ ਹੈ ਗੱਲਾਂ ਬਾਤਾਂ ਵਿੱਚ ਉਹਨਾਂ ਕਹਿ ਦਿੱਤਾ ਜੋਗੀ ਜੀ ਇਸ ਦਾ ਅਸਲੀ ਨਾਮ ਬਦਕਾਰ ਸਿੰਘ ਹੈ ਵਿਦਵਾਨ ਜੀ ਭਿੱਜੀ ਬਿੱਲੀ ਵਾਂਗ ਦੜ ਗਏ ਇੱਕ ਹੋਰ 80 ਸਾਲਾ ਬਜ਼ੁਰਗ ਵਿਦਵਾਨ ਸਿੱਖ ਨੇ ਵਿਦਾਵਣੀ ਦੀ ਕਿਤਾਬ ਲਿਖ ਕੇ ਸਾਰਿਆਂ ਨੂੰ ਭੰਬਲ ਪੂਸੇ ਪਾ ਦਿੱਤਾ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਹਜ਼ੂਰੀ ਵਿੱਚ ਇਹਨਾਂ ਦਾ ਆਨੰਦ ਕਾਰਜ ਹੋਇਆ ਹੈ ਉਸ ਵਿੱਚ ਰਾਗ ਮਾਲਾ ਸੀ ਹੋ ਸਕਦਾ ਹੈ ਇਹਨਾਂ ਨੇ ਕੋਰਟ ਵਿੱਚ ਲਵ ਮੈਰਿਜ ਕਰਵਾਈ ਹੋਵੇ ਪਰ ਜਿਸ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹਨਾਂ ਅੰਮ੍ਰਿਤ ਛੱਕ ਕੇ ਸਿੰਘ ਸਜੇ ਹਨ ਉਸ ਨੂੰ ਗੁਰੂ ਸਵੀਕਾਰ ਕੀਤਾ ਉਸ ਵਿੱਚ ਵੀ ਰਾਗਮਾਲਾ ਸੀ ਵਿਦਵਾਨ ਜੀ ਕੀ ਕਹਿਣਾ ਚਾਹੁੰਦੇ ਹਨ ਇਹੀ ਨਾ ਕਿ ਗੁਰੂ ਮੇਰਾ ਖੋਟ ਵਾਲਾ ਹੈ ਅਤੇ ਮੈਂ ਸ਼ੁੱਧ ਹਾਂ ਫਿਰ ਪਟਨੇ ਸਾਹਿਬ ਜੀਆਂ ਜਿਨ੍ਹਾਂ ਬੀੜਾਂ ਦਾ ਹਵਾਲਾ ਦਿੱਤਾ ਹੈ ਉਹਨਾਂ ਸਾਰੀਆਂ ਸਰੂਪਾਂ ਦੀ ਡਿਜੀਟਲ ਕੈਮਰੇ ਨਾਲ ਖਿੱਚੀਆਂ ਫੋਟੋਆਂ ਪਟਿਆਲੇ ਆ ਗਈਆਂ ਹਨ ਅਤੇ ਵਿਦਵਾਨ ਜੀ ਝੂਠੇ ਸਾਬਤ ਹੋ ਗਏ ਹਨ ਗੁਰੂ ਕਹਿ ਰਿਹਾ ਹੈ ਆਪਣਾ ਅੰਦਰ ਖੋਜੋ ਇਸ ਮਨ ਕੋ ਕੋਈ ਖੋਜੋ ਭਾਈ ਅੰਗ 1200 1128 ਸੌਰੀ ਅੰਗ 1128 ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਅੰਗ 727 ਪਰ ਵਿਦਵਾਨ ਜੀ ਕਹਿੰਦੇ ਹਨ ਅਸੀਂ ਪਹਿਲਾਂ ਗੁਰੂ ਦੀ ਖੋਜ ਕਰਾਂਗੇ ਕਿ ਇਸ ਵਿੱਚ ਕਿੰਨੀ ਮਿਲਾਵਟ ਹੈ ਮੜੀਆਂ ਲੱਤਾਂ ਵਿੱਚ ਹਨ ਬਜਾਏ ਇਸ ਦੇ ਕਿ ਨਾਮ ਜਪ ਕੇ ਅਗਾ ਸਵਾਰਨ ਆਪਣੇ ਗੁਰੂ ਦੀ ਖੋਜ ਕਰਨ ਚੱਲੇ ਹਨ ਜਿਹੜਾ ਕਾਲਾ ਅਫਗਾਨਾ ਇਹਨਾਂ ਨੂੰ ਵਿਦਵਾਨ ਨਜ਼ਰ ਆਉਂਦਾ ਹੈ ਤੇ ਉਹਨੂੰ ਗੁਰਮਖ ਦੀ ਪਦਵੀ ਦੇ ਰਹੇ ਹਨ ਉਸ ਦੇ ਲੱਛਣਾਂ ਦੀ ਸਹੀ ਫੋਟੋ ਅਸਲੀ ਕਿਤਾਬ ਸਭ ਦੁਸ਼ਟ ਝੱਖ ਮਾਰਾ ਦੇ ਵਿੱਚ ਵਿਦਵਾਨ ਦੇ ਚੁੱਕੇ ਹਨ ਤੇ ਹੁਣ ਦੇ ਵੀ ਰਹੇ ਹਨ ਕਿਵੇਂ ਆਪਣੀ ਪੁਲਿਸ ਦੀ ਨੌਕਰੀ ਵਿੱਚ ਹੇਰਾਫੇਰੀ ਅਤੇ ਰਿਸ਼ਵਤ ਦੇ ਕੇਸਾਂ ਵਿੱਚ ਇਹ ਕਾਲਾ ਅਫਗਾਨਾ ਸਜ਼ਾ ਭੁਗਤ ਰਿਹਾ ਹੈ ਕੈਨੇਡਾ ਜਾ ਕੇ 68 ਸਾਲ ਦੀ ਉਮਰ ਵਿੱਚ ਗ੍ਰੰਥੀ ਬਣ ਕੇ ਕਿਸ ਤਰ੍ਹਾਂ ਗੁਰਦੁਆਰੇ ਦੇ ਅੰਦਰ ਹੀ ਬਲਾਤਕਾਰੀ ਦੇ ਕੇਸ ਵਿੱਚ ਕੋਰਟ ਨੇ ਜੁਰਮਾਨਾ ਕੀਤਾ ਹੈ ਕੰਧਾਰੀ ਸਾਹਿਬ 1984 ਦੇ ਦੰਗਾ ਪੀੜਤਾਂ ਨੂੰ ਉਲਾਟ ਹੋਏ ਪਲਾਟਾਂ ਦੀ ਹੇਰਾਫੇਰੀ ਦੇ ਕੇਸ ਵਿੱਚ ਰੋਪੜ ਦੀ ਅਦਾਲਤ ਵਿੱਚ ਚੱਕਰ ਕੱਟ ਰਹੇ ਹਨ ਕਿਸੇ ਤੋਂ ਛੁਪਿਆ ਹੀ ਨਹੀਂ ਹੈ ਜੇ ਹੁਣ ਤੇ ਡੇਰੇਦਾਰ ਸੰਤਾਂ ਦੇ ਲੱਛਣਾਂ ਨੇ ਨਿਰਮਲ ਪੰਥ ਗਾਲ ਦਿੱਤਾ ਤਾਂ ਇਹਨਾਂ ਵਿਦਵਾਨਾਂ ਨੇ ਵੀ ਕੋਈ ਘਟ ਨਹੀਂ ਗੁਜ਼ਾਰੀ ਅਸੀਂ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਅਧਿਕਤਰ ਗੁਰਮਤ ਮਿਸ਼ਨਰੀ ਕਾਲਜਾਂ ਵਾਲੇ ਹੀ ਭਗਤੀ ਭਾਵ ਤੋਂ ਵੀ ਹੋਣੇ ਹਨ ਤੇ ਨਿਰੀ ਵਿਆਕਰਣ ਦੀ ਵਿਦਵਤਾ ਵਿੱਚ ਫਸੇ ਹੋਏ ਹਨ ਇਹਨਾਂ ਗੱਲਾਂ ਤੇ ਕੋ ਤਰਕਾਂ ਕਰਨੀਆਂ ਅਤੇ ਬਹਿਸਾਂ ਕਰਨੀਆਂ ਇਹਨਾਂ ਦਾ ਸ਼ੁਗਲ ਹੈ ਜਿੱਥੇ ਬਹੁਤੇ ਡੇਰੇਦਾਰ ਸੰਤ ਸੰਗਤਾਂ ਨੂੰ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ ਅਤੇ ਦੁਨੀਆ ਲੁੱਟੋ ਮਕਰ ਸੇ ਰੋਟੀ ਖਾਓ ਸ਼ਕਰ ਸੇ ਵਾਲੀ ਗੱਲ ਕਰ ਰਹੇ ਹਨ ਉੱਥੇ ਮਿਸ਼ਨਰੀ ਵੀਰ ਸਿੱਖ ਸੰਗਤਾਂ ਨੂੰ ਕਾਮਰੇਡੀ ਸੋਚ ਵੱਲ ਧੱਕ ਰਹੇ ਹਨ ਪੰਜਾਬੀ ਵਿੱਚ ਇਸ ਨੂੰ ਕਹਿੰਦੇ ਹਨ ਰਲ ਮਿਲ ਝੁੱਗਾ ਉਜਾੜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ